ਔੜੀ ਸ਼ਸ਼ਾ ਸ਼ੋਰੇ ਦਾਸ ਤੁਮਾਰੇ ਆਲੇ ਦਾਸ ਦਸਨ ਕੇ ਪਾਣੀ ਹਾਰੇ ਛੋੜਾ ਰਹਿਣਾ ਆਪਣੇ ਆਪ ਨੂੰ ਛੱਛਾ ਛੋਰੇ ਦਾਸ ਤੁਮਾਰੇ ਇੱਥੇ ਨੂੰ ਕੀ ਇਹ ਕੀ ਜਵਾਬ ਦੇਣਗੇ ਗੁਰੂ ਕੌਣ ਹੈ ਉਹਨਾਂ ਨੇ ਲੁੱਕ ਨਹੀਂ ਰੱਖੀ ਇਹਨਾਂ ਨੇ ਅੱਖਾਂ ਵਿੱਚ ਇਹਨਾਂ ਨੇ ਤਾਂ ਇੰਨੀ ਜਾਲਗੀ ਕੀਤੀ ਇਹਨਾਂ ਨੇ ਕਿਹੜਾ ਕਿਸੇ ਨੇ ਪੜ੍ਹਨੀ ਹੈ ਬਾਣੀ ਕਿਹੜਾ ਪੜ੍ਹਨੀ ਹੈ ਕਿਸੇ ਨੇ ਕਿਹੜਾ ਟਾਈਮ ਹੈ ਲੋਕਾਂ ਕੋ ਪੜਨ ਦਾ ਕਿਹਨੇ ਵਿਚਾਰਨੀ ਹੈ ਆਪਣਾ ਤਾਂ ਇਦਾਂ ਹੀ ਚੱਲੀ ਜਾਣਾ ਹਲਵਾ ਮਾੜਾ ਕਿੰਨਾ ਵੀ ਤੇ ਚੱਲਦਾ ਕੰਮ ਕਰਦਾ ਚੱਲੀ ਗਿਆ ਜਨਾ ਜਰ ਪਰਮੇਸ਼ਰ ਨੂੰ ਉਹਦੇ ਜਿੰਨਾ ਉਹਦਾ ਹੁਕਮ ਸੀ ਚੱਲੀ ਗਿਆ ਖਬਰਾਂ ਕਹਾਣਾ ਕੀ ਪ੍ਰੋਗਰਾਮ ਆਪਾਂ ਨੂੰ ਕਿਹੜਾ ਕੀ ਪਤਾ ਕਿੰਨੇ ਉਹਨੇ ਕੌਣ ਕੌਣ ਪੈਦਾ ਕੀਤਾ ਕਿੱਥੇ ਕਿੱਥੇ ਕੀ ਕੀਤਾ ਆਪਾਂ ਨੂੰ ਕੀ ਪਤਾ ਉਹ ਜਿਹੜੇ ਹੁਣ ਬਾਹਰੋਂ ਫੋਨ ਆਉਂਦੇ ਨੇ ਬੰਦੇ ਕਰਦੇ ਨੇ ਆਪਾਂ ਨੂੰ ਪਤਾ ਉਹਨਾਂ ਨੂੰ ਪਤਾ ਸੀ ਵੀ ਐ ਹੁੰਦਾ ਆਪਣੇ ਚੁੱਪ ਕਰਕੇ ਤੁਰੀ ਜਾਓ ਕੋਈ ਉਹਦੇ ਤੇ ਆਇਆ ਕਰੋ ਐ ਕਰੋ ਚੁੱਪ ਕਰਕੇ ਤੁਰੀ ਜਾਓ ਤੁਸੀਂ ਕਰਨ ਵਾਲਾ ਕੋਈ ਹੋਰ ਹੈ ਤੁਸੀਂ ਆਪ ਨਾ ਕਰਤੇ ਬਣੋ ਆਪ ਕਰਤੇ ਨਾ ਬਣੋ ਤੁਸੀਂ ਜਿਵੇਂ ਦਰਿਆ ਦੇ ਵਿੱਚ ਡੱਕਾ ਹੈ ਕਿ ਡੱਪਿਆ ਹੋ ਤੁਰਿਆ ਜਾਂਦਾ ਹੋਰ ਬਥੇਰੇ ਤੁਰੇ ਜਾਂਦੇ ਨੇ ਦਰਿਆ ਜਿਹੜੇ ਗਏ ਹੋਏ ਤੂੰ ਕੱਲਾ ਹੀ ਤੁਰਿਆ ਜਾਂਦਾ ਜਦੋਂ ਦਰਿਆ ਲੈ ਜਾਂਦਾ ਤੁਰੇ ਜਾਓ ਇੱਕ ਡੱਕਾ ਥੋੜਾ ਡਿੱਗਿਆ ਹੋਇਆ ਖਬਰਾਂ ਕੀ ਕੁਝ ਦੋਤੇ ਮੂਹਰੇ ਆ ਪਿੱਛੇ ਆ ਰਿਹਾ ਤੁਹਾਨੂੰ ਪਤਾ ਦਰਿਆ ਹੈ ਹੁਕਮ ਦਾ ਦਰਿਆ ਹੈ ਤੁਰੇ ਜਾਓ ਤੁਸੀਂ ਵਿੱਚ ਦੇਖੋ ਕੀ ਆਉਂਦਾ ਇਹ ਸਾਰਾ ਸਿਸਟਮ ਅਸੀਂ ਬਣਾਇਆ ਉਹਨੇ ਬਣਾਇਆ ਜਦੋਂ ਸੱਚ ਪ੍ਰਗਟ ਕਰਨਾ ਉਹਨੇ ਆਪਣੀ ਮਰਜ਼ੀ ਨਾਲ ਕਰਨਾ ਹੋਰ ਬਹੁਤ ਕੁਝ ਹੋਊਗਾ ਸਾਨੂੰ ਕੀ ਪਤਾ ਅਸੀਂ ਕੀ ਲੈਣਾ ਨਾਲੇ ਬਸ ਮੈਂ ਆਪਣੀ ਪਈ ਤੱਕੇ ਕੇ ਰਹਿਣਾ ਸਭਨਾ ਆਪੋ ਆਪਣੀ ਮੈਂ ਆਪਣੀ ਬਾਕੀ ਅਸੀਂ ਕੀ ਲੈਣਾ ਅਸੀਂ ਦੁਨੀਆ ਦਾ ਠੇਕਾ ਲੈ ਲਿਆ ਸਾਰਿਆਂ ਨੂੰ ਸਿੱਖ ਬਣਾ ਦੇ ਗੱਲ ਦੱਸ ਦੇਣੀ ਹੈ ਸਿੱਖੀ ਦੀ ਬਸ ਬਣਨਾ ਨੇ ਹੈ ਕਿਹਨੇ ਨਹੀਂ ਬਣਨਾ ਆਪਾਂ ਨੂੰ ਨਹੀਂ ਲਿਖੀ ਜਿਹਨੇ ਬਣਨਾ ਬਣ ਜੀ ਨਹੀਂ ਬਣਨਾ ਨਾ ਹੋਵੇ ਸੱਚਾ ਛੋਰੇ ਦਾਸ ਤੁਮਾਰੇ ਦਾਸ ਦਾ ਕੇ ਪਾਣੀ ਹਾਰੇ ਹਾਂ ਸੱਚਾ ਛੋਰੇ ਦਾਸ ਤੁਮਾਰੇ ਅਸੀਂ ਛੋਰੇ ਆ ਛੋਟੇ ਜਿਹੇ ਬੱਚੇ ਆ ਤੇਰੇ ਦਾਸ ਹੁਣ ਉਹ ਤਾਂ ਗੁਰੂ ਹੈ ਗੁਰੂ ਦੇ ਦਾਸ ਆ ਸੰਬੋਧਨ ਕਿਹਨੂੰ ਹੈ ਸੰਬੋਧਨ ਸ਼ਬਦ ਗੁਰੂ ਨੂੰ ਹੈ ਸੰਬੋਧਨ ਤੁਰਕੀ ਬਾਣੀ ਨੂੰ ਹੈ ਹੁਣ ਦੱਸੋ ਸੰਬੋਧਨ ਕਿਹਨੂੰ ਹੈ ਪਹਿਲਾਂ ਇਹ ਦੱਸੋ ਕਿਹਨੂੰ ਸੰਬੋਧਨ ਕੀਤਾ ਹੋਇਆ ਹੈ ਇਹ ਸ਼ਬਦ ਸੰਬੋਧਨ ਕਿਹਨੂੰ ਹੈ ਸਾਹਮਣੇ ਦਰਸ਼ਨ ਕਿਹਨੂੰ ਹੈ ਕਿਹਦਾ ਹੋ ਰਿਹਾ ਜਿਹਨੂੰ ਇਹ ਕਹਿ ਰਿਹਾ ਤੁਹਾਰੇ ਕਿਹਨੂੰ ਤੁਹਾਰੇ ਕਿਹਨੂੰ ਛੋੜਾ ਕੌਣ ਹੈ ਦਾਸ ਕਿਹਦਾ ਗੁਰੂ ਦਾ ਸ਼ਬਦ ਗੁਰੂ ਸੁਰਤ ਤੋਂ ਨਾ ਇਹ ਦੋਏ ਇਹਨਾਂ ਦੀ ਗੱਲਬਾਤ ਹੋ ਰਹੀ ਹੈ ਚੇਲਾ ਗੁਰੂ ਨੂੰ ਕਹਿ ਰਿਹਾ ਛੱਛਾ ਝੋਰੇ ਦਾਸ ਤੁਮਾਰੇ ਦਾਸ ਤੁਮਾਰੇ ਦੋਏ ਨਿਰਾਕਾਰ ਨੇ ਸੁਰਤ ਵੀ ਨਿਰਾਕਾਰ ਹੈ ਸ਼ਬਦ ਵੀ ਨਿਰਾਕਾਰ ਹੈ ਬਾਣੀ ਵੀ ਨਿਰਾਕਾਰ ਹੈ ਬਾਹੂ ਬਾਹੂ ਬਾਣੀ ਨਿਰੰਕਾਰ ਉਹ ਰੂਹਤ ਜੇ ਬੜਾ ਬਣਾ ਉਹਦੇ ਦਾਸ ਛੱਛਾ ਝੋਰੇ ਦਾਸ ਸਮਾਏ ਦਾਸ ਦਾ ਸੰਕੇਤ ਪਾਣੀ ਹਾਂ ਅੱਜ ਇਹ ਜੇ ਦਾਸ ਹਾਂ ਜਿਹੜੇ ਤੇਰੇ ਦਾਸ ਨੇ ਉਹਨਾਂ ਨੇ ਪਾਣੀ ਹਰੇ ਉਹ ਦਾਸ ਕੌਣ ਨੇ ਹੋਰ ਵੀ ਦਾਸ ਨੇ ਸਾਡੇ ਪਿੱਛੇ ਸਾਡੇ ਸਾਈਡ ਤੇ ਵੀ ਦਾਸ ਨੇ ਬਹੁਤ ਸਾਰੇ ਬਣਨ ਵਾਲੇ ਮਨ ਕਰਕੇ ਉਹਨਾਂ ਦੇ ਅੰਦਰ ਵੀ ਨਿਮਰਤਾ ਹੈ ਉਹਨਾਂ ਨੂੰ ਪਾਣੀ ਬੁਲਾਉਣ ਵਾਲੇ ਪੱਖਾ ਫੇਰੀ ਕੋ ਉਹਨਾਂ ਵਾਸਤੇ ਪੱਖਾ ਫਿਰਦੇ ਉਹਨਾਂ ਵਾਸਤੇ ਪਾਣੀ ਰੋਲੇ ਹਰ ਜਨ ਕੇ ਪੀਸਣ ਉਹਨਾਂ ਨਾਲ ਗੱਲ ਹੈ ਹੈ ਜਿਨ੍ਹਾਂ ਨੂੰ ਚਾਹੀਦਾ ਹੈ ਉਹ ਹੈਗੇ ਨੇ ਦਾਸ ਦਾਸਨ ਉਹਨਾਂ ਦੇ ਵੀ ਪਾਣੀ ਆ ਰਹੇ ਆ ਉਹਨਾਂ ਦੇ ਵੀ ਗੁਰੂ ਨੇ ਜਿਹੜੀ ਸੰਗਤ ਨੂੰ ਉਪਦੇਸ਼ ਜਾਊਗਾ ਉਹਦੇ ਵੀ ਗੁਰੂ ਨੇ ਉਹਨਾਂ ਦੇ ਵੀ ਪਾਣੀ ਆ ਰਹੇ ਆ ਪੱਖਾ ਨਹੀਂ ਪਾਣੀ ਤੋਂ ਉਹਨਾਂ ਵਾਸਤੇ ਵੀ ਇਹ ਗੱਲ ਹੈ ਸਦਾ ਗੁਰੂ ਕਿਵੇਂ ਬਣਾ ਦੇਣਾ ਕਿਵੇਂ ਬਣਾ ਦੇਣਗੇ ਜਿਹੜੇ ਸਾਤੋਂ ਸੁਣ ਕੇ ਗੱਲ ਉਹਨਾਂ ਦੇ ਵੀ ਪਾਣੀ ਹਰੇ ਤੇਰੇ ਦਾਸਾਂ ਦੇ ਵੀ ਪਾਣੀ ਹਰੇ ਦੱਸੋ ਗੁਰੂ ਕਿਵੇਂ ਬਣਾ ਦੋ ਉੱਪਰਲੀ ਪੰਕਤੀ ਚ ਕੀ ਕਿਹਾ ਉੱਪਰਲੀ ਪੰਕਤੀ ਚ ਕੀ ਕਿਹਾ ਵੀ ਹੁਣ ਇਹਦੀ ਕਿਰਪਾ ਕਰੀ ਤੇਰੇ ਦਾਸਾਂ ਦੇ ਪਾਣੀ ਹਰੇ ਨੇ ਉੱਪਰਲੀ ਪੰਕਤੀ ਚ ਇਹ ਕਿਹਾ ਨਾ ਉਹ ਤੋਂ ਬਾਅਦ ਸ਼ੁਰੂ ਕੀ ਕੀਤਾ ਛੱਛਾ ਛੋਰੇ ਦਾਸ ਮਰਦਾ ਦਾਸ ਦਾਸਣ ਕੇ ਪਾਣੀ ਪਾਣੀ ਆ ਬੜਾ ਗੁਰੂ ਕੋ ਬਣਾ ਦੋ ਕਿਹਨੂੰ ਗੁਰੂ ਬਣਾਉਂਗੇ ਤੁਸੀਂ ਕਿਹਨੂੰ ਗੁਰੂ ਬਣਾ ਲਣਗੇ ਇਹ ਇਹ ਹੋਣਗੇ ਜਲੀਲ ਹੋਣ ਜੁੱਤੀਆਂ ਖਾਣਗੇ ਲੋਕਾਂ ਤੋਂ ਸੱਚ ਪਿਆ ਗੁਰਬਾਣੀ ਦਾ ਪਿਆ ਉਹ ਗੁਰੂ ਦੀ ਗੱਲ ਤੁਸੀਂ ਮੰਨਦੇ ਨਹੀਂ ਆਕੜੀ ਜਾਂਦੇ ਹੋ ਲੜੀ ਜਾਂਦੇ ਹੋ ਲੋਕਾਂ ਨਾਲ ਬੰਦੇ ਮਰਵਾਈ ਜਾਂਦੇ ਹੋ ਬੰਦੇ ਹੀ ਮਰੇ ਨੇ ਗੱਲਾਂ ਤੁਸੀਂ ਛਾਪੇ ਛੇੜਦੇ ਹੋ ਗੱਲ ਬੋਲ ਗਈ ਹੈ ਤੁਹਾਡੀ ਗੱਲ ਤੁਹਾਡੇ ਹੰਕਾਰ ਦੀ ਹੈ ਪਬਲਿਕ ਨੂੰ ਕਰਾਈ ਜਾਂਦੇ ਹੋ ਤੁਸੀਂ ਤੁਸੀਂ ਜੇ ਸਹੀ ਮੈਸੇਜ ਨਹੀਂ ਦੇਣਾ ਗਲਤ ਕਿਉਂ ਦਿੰਦੇ ਹੋ ਜੇ ਤੁਸੀਂ ਸਹੀ ਮੈਸੇਜ ਨਹੀਂ ਦੇ ਸਕਦੇ ਤਾਂ ਗਲਤ ਕਿਉਂ ਦਿੰਦੇ ਹੋ ਗਲਤ ਮੈਸੇਜ ਦੇਣਾ ਜਾਣਬੁੱਝ ਕੇ ਅਪਰਾਧ ਹੈ ਜਿੰਨਾ ਚਿਰ ਸਰਕਾਰਾਂ ਗਲਤ ਮੈਸੇਜ ਨੂੰ ਅਪਰਾਧ ਨਹੀਂ ਦਿੰਦੀਆਂ ਨਾ ਕੋਸ਼ਿਸ਼ ਕਰਦੇ ਆ ਮੁਕੱਦਮੇ ਨਹੀਂ ਬਣਦੇ ਨਾ ਲੋਕਾਂ ਤੇ ਕਾਨੂੰਨ ਨਹੀਂ ਬਣਦਾ ਉਹਨਾਂ ਜਿਹੜੇ ਜਿਹੜਾ ਦੂਰ ਨਹੀਂ ਹੁੰਦਾ ਧਾਰਮਿਕ ਕਰਪਸ਼ਨ ਦੂਰ ਹੋਣੀ ਚਾਹੀਦੀ ਜ਼ਰੂਰੀ ਹੈ ਤਾਂ ਵਰਲਡ ਬਚੂਗੀ ਵਰਨਾ ਨਹੀਂ ਬਚੀ ਇਹਨਾਂ ਦੇ ਖਿਲਾਫ ਕਾਨੂੰਨ ਬਣਨਾ ਚਾਹੀਦਾ ਜਿਹੜੇ ਵੀ ਅਵਤਾਰ ਹੋਏ ਨੇ ਦਸਮ ਪਾਸ਼ਾ ਨੇ ਲਿਖੇ ਨੇ ਉਹਨਾਂ ਨੇ ਇਹਨਾਂ ਦਾ ਸਕੰਜਾ ਕਰਿਆ ਧਾਰਮਿਕ ਬੰਦਿਆਂ ਦੇ ਸਕੰਜਾ ਕਸਣ ਦੀ ਲੋੜ ਹੁੰਦੀ ਹੈ ਦੂਏ ਤਾਂ ਉਹੀ ਡਰਨਾ ਹਟ ਜਾਂਦੇ ਨੇ ਜਿਹੜੇ ਦੂਏ ਅਪਰਾਧੀ ਨੇ ਨਾ ਤਾਂ ਫੌਜ ਦੇ ਪੁਲਿਸ ਦੇ ਡਰ ਉਹ ਨਹੀਂ ਹਟ ਜਾਂਦੇ ਨੇ ਇਹ ਲੋਕਾਂ ਦੇ ਸੰਜਾ ਕਰਨ ਦੀ ਲੋੜ ਹੁੰਦੀ ਜਿਹੜਾ ਤੁਸੀਂ ਗੱਲ ਕਹਿੰਦੇ ਹੋ ਆਦਾ ਨੂੰ ਜਸਟੀਫਾਈ ਕਰੋ ਇਹ ਸੱਚ ਹੈ ਨਹੀਂ ਦੱਸੋ ਕਿਉਂ ਕਹਿੰਦੇ ਜਿੰਨਾ ਜਰ ਇਹਨਾਂ ਤੇ ਬੈਨ ਨਹੀਂ ਲੱਗਦਾ ਉਹਨਾਂ ਜੇ ਦੁਨੀਆ ਨਹੀਂ ਬਸਦੀ ਜਦ ਇਹਨਾਂ ਦੇ ਬੈਨ ਲੱਗ ਜਾਂਦਾ ਝੂਠੀਆਂ ਮਤਾਂ ਤੇ ਉਦੋਂ ਸੱਜੂ ਦੀ ਲੜੀ ਲੱਗਦੀ ਹੈ ਉਹਨੂੰ ਸਤਜੁਗ ਕਹਿੰਦੇ ਨੇ ਵੈਸੇ ਉਹਦੇ ਹਿਸਾਬ ਨਾਲ ਤਿੰਨ ਟੈਲੀਵਿਜ਼ਨ ਤੇ ਚੱਲਦੀ ਸੀ ਗੱਲ ਤਿੰਨ ਪਿਕਚਰ ਜਗ੍ਹਾ ਤੇ ਗੱਲ ਆਈ ਹੈ ਇਕੱਠੀ ਹੋ 5000 ਸਾਲ ਦਾ ਸਤਜੁਗ ਜਦ ਹੋ ਜਾਊਗਾ ਹਾਂ ਕਲਯੁਗ ਹੋ ਜਾਊਗਾ ਸਤਜੁਗ ਆਊਗਾ ਟੈਲੀਵਿਜ਼ਨ ਤੇ ਪਰਸੇ ਚੱਲਦੇ ਰੌਲਾ ਪਾਉਂਦੇ ਨੇ ਦੋ ਤਿੰਨ ਸੰਬਤਾਂ ਨੇ ਇਹੀ ਗੱਲ ਕਹੀ ਹੈ ਅੱਜ ਇਹਦੀ ਲੋੜ ਹੈ ਵਰਡ ਨੂੰ ਜੇ ਅਤਵਾਲ ਕਿਨਾਂ ਦਾ ਇਹਨਾਂ ਦਾ ਹੀ ਹੈ ਇਹਨਾਂ ਦਾ ਹੀ ਆਦਮੀ ਆਦਮੀ ਤਰਫਦਾਰੀ ਕਰਨੀ ਕਿਸੇ ਖਾਸ ਕੈਟਾਗਰੀ ਦੇ ਫੇਰ ਦੀ ਫਾਇਦੇ ਦੀ ਗੱਲ ਕਰਨੀ ਇਹ ਅਪਰਾਧ ਹੋਣਾ ਚਾਹੀਦਾ ਜਿਵੇਂ ਮੈਂ ਸਿੱਖਾਂ ਦੀ ਗੱਲ ਕਰਦਾ ਮੈਂ ਪੰਜਾਬੀ ਤੇ ਅਪਰਾਧ ਹੈ ਇਹ ਲੜਾਈ ਹੋ ਤੂੰ ਪੰਜਾਬੀਆਂ ਦੀ ਗੱਲ ਕਰਦਾ ਹਰਿਆਣੇ ਵਾਲੇ ਦੀ ਨਹੀਂ ਕਰਦਾ ਲੜਾਈ ਹੋ ਗਈ ਤੁਹਾਡੀ ਤਾਂ ਲੜਾਈ ਹੈ ਮੈਂ ਆਪਣੇ ਬਾੜ ਦੇ ਫਾਇਦੇ ਦੀ ਗੱਲ ਕਰਦਾ ਲੜਾਈ ਹੈ ਲੜਾਈ ਦੀ ਜੜ ਹੈ ਦੂਏ ਦੁਸ਼ਮਣ ਨੇ ਇਹ ਹੁਣ ਅੰਦਰੋਂ ਦੂਏ ਨਾਲ ਦੁਸ਼ਮਣੀ ਹੈ ਤੇਰੀ ਹੱਕ ਇਨਸਾਫ ਦੀ ਲੜਾਈ ਨਹੀਂ ਹੁੰਦੀ ਹੱਕ ਇਨਸਾਫ ਦੇ ਵਾਸਤੇ ਇਹ ਸ਼ਰਾਰਤ ਛੱਡੀ ਹੋਈ ਹੈ ਸ਼ਰਾਰਤੀਆਂ ਦੀ ਉਹ ਨਹੀਂ ਛੱਡਦੇ ਹੁੰਦੇ ਗੁਰਬਾਣੀ ਨਹੀਂ ਛੱਡਦੇ ਅਵਤਾਰ ਨਹੀਂ ਛੱਡਦੇ ਅਵਤਾਰ ਬਿਠਾੜ ਲੈਂਦੇ ਨੇ ਵਿਦਵਾਨਾਂ ਨੂੰ ਕਹਿੰਦੇ ਪੈਸੇ ਲੋ ਜਿੰਨੇ ਮਰਜੀ ਪੈਸੇ ਨਹੀਂ ਕੋਖਾ ਖਜ਼ਾਨਾ ਖੁੱਲਾ ਪਿਆ ਸਾਰਿਆਂ ਦਾ ਜਿਹੜੇ ਨੇ ਪੈਸੇ ਇਕੱਠੇ ਸਾਰਿਆਂ ਦੇ ਲੁੱਟ ਕੇ ਪੈਸੇ ਗਲਤ ਤਰੀਕੇ ਨਾਲ ਜਿਹੜੇ ਲੋਕਾਂ ਨੇ ਪੈਸੇ ਇਕੱਠੇ ਕਰੇ ਖਜ਼ਾਨੇ ਪਾ ਲੈਂਦੇ ਨੇ ਮਾਇਆ ਠੀਕ ਕਰਕੇ ਦੇਵੇਗਾ ਲੰਗਰ ਲਾਏ ਨੰਗਾ ਭੁੱਖਾ ਆ ਗਿਆ ਖਾਲੀ ਕੋਈ ਨਹੀਂ ਜਾਏ ਇਹ ਜਾਂ ਉਹਨੂੰ ਸਤਜੁਗ ਕਹਿੰਦੇ ਨੇ ਇਹਨਾਂ ਨੂੰ ਇਹ ਵੀ ਨਹੀਂ ਪਤਾ ਸਤਜੁਗ ਹੁੰਦਾ ਕੀ ਹੈ ਅਵਤਾਰਾਂ ਵਿੱਚ ਸਤਜੁਗ ਹੈ ਦਸ ਅਵਤਾਰ ਐਸੇ ਹੋਏ ਨੇ ਉਹਨਾਂ ਨੇ ਕੀ ਕੀਤਾ ਲਿਖਿਆ ਹੋਇਆ ਦਸ ਉਹਨਾਂ ਨੇ ਦਸ ਉਹਨਾਂ ਦੇ ਵਿੱਚ ਤਾਂ ਅਵਤਾਰ ਬਾਅਦ ਖਾਲਸਾ ਜੇ ਐਡਾ ਸ਼ਕਤੀਸ਼ਾਲੀ ਹੋ ਜਾਵੇ ਤਾਂ ਕਰਨਾ ਕੀ ਹੈ ਉਹਨੇ ਸੰਸਾਰ ਦੀ ਕ੍ਰਾਂਤੀ ਕੀ ਹੋਣੀ ਹੈ ਕਿਵੇਂ ਹੋਣੀ ਹੈ ਕ੍ਰਾਂਤੀ ਹੈ ਕ੍ਰਾਂਤੀ ਸਾਹਮਣੇ ਕਿਵੇਂ ਹੈ ਪਾਣੀ ਇਕੱਠਾ ਦਾ ਕਰ ਲਿਆ ਡੈਮ ਕੇ ਉਹਨੂੰ ਤੋੜ ਕੇ ਲਿਆਉਣਾ ਕਿ ਮੈਂ ਨਹਿਰ ਪਹਿਲਾਂ ਪੱਕੀ ਬਣਾਉਣੀ ਪੈਣੀ ਹੈ ਤੁਹਾਨੂੰ ਕੰਟਰੋਲ ਕਰਨਾ ਪੈਣਾ ਕੰਟਰੋਲ ਦੀ ਵਾਂ ਬਹੁਤ ਕੀ ਹੈ ਤਾਂ ਉਹਦੇ ਕੰਮ ਲਾਉਂਗੇ ਜੇ ਇੱਕ ਪਾਸੇ ਤੋੜੋ ਤਾਂ ਨੁਕਸਾਨ ਕਰ ਦੂਗਾ ਗਾਉਂ ਦਾ ਕੰਮ ਕੀ ਲੈਣਾ ਤੁਸੀਂ ਜੇ ਦੁਨੀਆ ਨੂੰ ਸਿੱਖੀ ਸਮਝਾਉਣੀ ਹੈ ਫਿਰ ਕੰਮ ਕੀ ਲੈਣਾ ਜਿਹੜੇ ਸਮਝੇ ਹੋਏ ਬੰਦੇ ਭਲਾ ਕਿਵੇਂ ਕਰਨਾ ਰੀਦਾ ਬੁਰੇ ਦਾ ਭਲਾ ਕਰ ਬੁਰੇ ਦਾ ਭਲਾ ਹੋਵੇ ਬੁਰੇ ਦਾ ਆਰਥਿਕ ਤੌਰ ਤੇ ਉਹਨਾਂ ਨੂੰ ਬਹੁਤ ਪਛਾਣ ਕਰੋ ਪਰ ਬੁਰਾਈ ਛੱਡ ਦੋ ਬੁਰਾਈ ਛੱਡੇ ਤੇ ਬੁਰੇ ਦਾ ਹੀ ਭਲਾ ਜੇ ਬੁਰਾਈ ਛੱਡੂ ਉਹਦਾ ਹੀ ਭਲਾ ਬੁਰਾਈ ਛੱਡ ਦੇ ਆਰਥਿਕਤਾ ਤੇਰੀ ਵੀ ਅਸੀਂ ਜ਼ਿੰਮੇਵਾਰੀ ਲੈਣੀ ਬੁਰਾਈ ਹੀ ਬੁਰਾਈ ਨਹੀਂ ਚੰਗੀ ਕਿਸੇ ਵਾਸਤੇ ਨਹੀਂ ਚੰਗੀ ਤੇਰੇ ਵਾਸਤੇ ਵੀ ਚੰਗੀ ਨਾ ਤੇਰੇ ਵਾਸਤੇ ਚੰਗੀ ਹੈ ਨਾ ਜਿੰਨਾ ਤੂੰ ਬੁਰਾਈ ਕਰੇਂਗਾ ਉਹਦੇ ਵਾਸਤੇ ਚੰਗੀ ਬੁਰਾਈ ਨੇ ਸਾਰਾ ਲੜਾਈਆਂ ਝਗੜੇ ਕਰਦੇ ਨੇ ਬੁਰਾਈ ਦੇ ਹੀ ਨੇ ਕਹਿੰਦੇ ਬੁਰੇ ਨੂੰ ਨਾ ਮਾਰੋ ਬੁਰਾਈ ਨੂੰ ਮਾਰੋ ਸਿਆਣਿਆਂ ਨੇ ਕਿਹਾ ਬੁਰੇ ਨੂੰ ਨਾ ਮਾਰੋ ਬੁਰਾਈ ਮਾਰ ਦੋ ਦੇ ਅੰਦਰੋਂ ਬੁਰਾਈ ਨੂੰ ਖਤਮ ਕਰਨਾ ਬੁਰੇ ਨੂੰ ਨਹੀਂ ਖਤਮ ਕਰਨਾ ਬੁਰੇ ਭਲੇ ਬਣ ਜਾਣਗੇ ਤਾਂ ਕਿ ਫਰੀਦਾ ਬੁਰੇ ਦਾ ਭਲਾ ਕਰ ਬੁਰੇ ਨੂੰ ਮਾਰਨਾ ਨਹੀਂ ਹੈ ਬੁਰੇ ਦੇ ਅੰਦਰ ਬੁਰਾਈ ਮਾਰ ਦੇ ਅਰ ਐਨੀ ਨਹੀਂ ਕੂੜ ਕੇ ਨਾ ਉਹਨਾਂ ਦੇ ਲੋੜਾ ਪੂਰੀਆਂ ਕਰ ਜਿਹੜੀ ਇਬਾਦਤ ਬੁਰਾਈ ਕਰਨਾ ਤੂੰ ਪੂਰੀ ਕਰਦਾ ਕੰਮ ਲਓ ਕੰਮ ਕਰਾਓ ਕੰਮ ਨਹੀਂ ਕਰਾ ਸਕਦੇ ਲੰਗਰ ਲਾ ਦਿਓ ਰੋਟੀ ਪਾਣੀ ਛਕੋ ਥੋੜੀਆਂ ਲੋੜਾਂ ਪੂਰੀਆਂ ਨੇ ਕੰਮ ਹੈਗਾ ਕੰਮ ਕਰੋ ਕੰਮ ਕਰਨ ਨੂੰ ਫੇਰਾ ਹੋ ਜਦੋਂ ਮੇਰਾ ਤੇਰਾ ਹੋ ਜਾਂਦਾ ਸੰਸਾਰ ਪੈਸੇ ਦਾ ਉਦੋਂ ਲੜਾਈ ਹੁੰਦੀ ਹੈ ਕਿਸੇ ਹੱਦ ਤੱਕ ਠੀਕ ਠੀਕ ਗੱਲ ਨਹੀਂ ਸਾਲੀ ਬੈਠੇ ਸਾਨੂੰ ਗੱਲ ਹੋਈ ਪਰ ਉਹਨਾਂ ਨੇ ਫਿਰ ਜਿਹੜੇ ਆਗੂ ਸੀ ਉਹਨਾਂ ਨੇ ਮੇਰੇ ਤੇ ਬੜਾ ਲਈ ਆਪਣੇ ਫਿਰ ਪੈਸੇ ਪਰ ਮਾਨਦਾਰ ਨਹੀਂ ਰਹੇ ਅਸੇ ਇਮਾਨਦਾਰੀ ਨਾਲ ਸਭ ਕੁਝ ਹੋ ਸਕਦਾ ਹਾਂਜੀ ਸ਼ਸ਼ਾ ਛਾਰ ਹੋਤ ਤੇਰੇ ਸੰਤਾਂ ਸੱਚਾ ਛਾਰ ਹੋਰ ਤੇਰੇ ਸੰਤਾਂ ਹੋਤ ਤੇਰੇ ਸੰਤਾਂ ਛਾਰ ਹੋਤ ਤੇਰੇ ਸੰਤਾਂ ਜਿਹੜੇ ਤੇਰੇ ਸੰਤ ਨੇ ਜਿਹੜੇ ਤੇਰੇ ਸੰਤ ਨੇ ਉਹ ਕੀ ਹੁੰਦੇ ਨੇ ਤੇਰੇ ਸੰਤ ਕੀ ਹੁੰਦੇ ਨੇ ਉਹ ਆਪੇ ਛਾਰ ਹੁੰਦੇ ਨੇ ਧੂੜ ਹੁੰਦੇ ਨੇ ਉਹਨਾਂ ਦੀ ਛਾਰ ਮੈਂ ਨਹੀਂ ਹੋਣਾ ਸੰਤ ਆਪੇ ਛਾਰ ਹੁੰਦੇ ਨੇ ਸੰਤ ਛਾਰ ਹੁੰਦੇ ਨੇ ਲਾਈਟ ਜਿਹੜੀ ਹੁੰਦੀ ਹੈ ਨਾ ਛਾਰੇ ਹੁੰਦੀ ਹੈ ਤੱਤਾ ਧੂੜ ਪੁਨੀਤ ਤੇਰੇ ਜਨੂਆ ਜਨਵਾ ਤੋੜ ਕਿਉਂ ਆਇਆ ਪੁਨੀਤ ਸੰਤ ਵੀ ਇਹ ਜਿਹੀ ਹੈ ਜਿਹੜਾ ਸੰਤ ਉਹ ਜਿਹੀ ਬਣਨਾ ਨੇ ਉਹ ਸਭ ਤੋਂ ਕੀ ਗੱਲ ਕੀ ਹੈ ਸੱਦਾ ਧੂੜ ਪੁਨੀਤ ਤੇਰੇ ਜਨਵਾ ਤੇਰੇ ਜਾਣੇ ਪੁਨੀਤ ਧੂੜ ਹੋਵੇ ਤੂੰ ਸੰਤ ਵੀ ਪੁਨੀਤ ਧੂੜ ਹੈ ਇਹ ਵੀ ਪੁਨੀਤ ਧੂੜ ਹੋ ਸੰਤਾਂ ਦੀ ਛਾਰ ਨਹੀਂ ਸੰਤ ਆਪਣੇ ਆਪ ਛਾਰ ਹੁੰਦੇ ਨੇ ਆ ਫਰਕ ਹੈ ਸੰਤਾਂ ਦੀ ਛਾਰ 'ਚ ਹੰਕਾਰ ਹੈ ਸੰਤ ਸਾਡੀ ਛਾਰ ਤੁਸੀਂ ਹੋ ਜੋ ਸੰਤਾਰੇ ਨੇ ਤਾਂ ਕੌਣ ਹੈ ਸੰਤਨ ਸੰਗ ਕਬੀਰਾ ਵਿਗੜਿਆ ਸੰਤਨ ਸੰਤ ਦਾ ਕਬੀਰਾ ਵਿਗੜਿਆ ਫਿਰ ਸੰਤ ਦਾ ਨਹੀਂ ਹੋਇਆ ਕਬੀਰਾ ਸੋ ਕਬੀਰ ਰਾਮਾ ਹੋਇਆ ਨਾ ਸੰਤ ਰਿਹਾ ਨਾ ਕਬੀਰ ਰਿਹਾ ਰਾਮ ਹੋ ਸੰਤ ਵੀ ਨਹੀਂ ਰਿਹਾ ਕਬੀਰ ਵੀ ਨਹੀਂ ਰਿਹਾ ਕਬੀਰ ਸੰਤ ਵੀ ਅੰਦਾ ਕਬੀਰ ਵੀ ਅੰਦਾ ਸਮਝ ਰਿਹਾ ਹੈ ਜਦ ਸਾਬਤ ਹੋਇਆ ਬਰਸ਼ ਹੋਇਆ ਫਿਰ ਕੀ ਹੋਇਆ RAM ਤਰਵਰ ਰੂਪੀ RAM ਹੈ ਫਿਰ ਨਾ ਸੰਤ ਰਿਹਾ ਨਾ ਕਬੀਰ ਰਿਹਾ ਦੋਏ ਨਹੀਂ ਰਹੇ ਨਾ ਕਬੀਰਾ ਰਿਹਾ ਨਾ ਸੰਤ ਰਿਹਾ ਦੋਏ ਕੀ ਹੋ ਗਏ RAM ਬਣ ਗਏ ਸੋ ਕਬੀਰ ਰਾਮਾ ਹੋਏ ਇਸ ਕਰਕੇ ਕਬੀਰ ਹਰ ਦੀ ਪੀਰੀ ਚੂਨਾ ਉਜਲ ਪਾਏ ਹਾਰੀ ਤੇ ਸਪ੍ਰੀਤ ਕੋ ਦੋਨੋਂ ਵਰਡ ਕਵਾਏ ਦੋਏ ਨਹੀਂ ਰਹੇ ਨਾ ਕਬੀਰਾ ਨਾ ਸੰਤ ਰਹਿਣਾ ਸਤਿਗੁਰ ਰਹਿਣਾ ਸੰਤ ਕਾਹੀ ਦਾ ਸੰਤ ਦੀ ਮੱਤ ਪਹਿਲਾਂ ਸੰਤ ਦੀ ਮੱਤ ਗਈ ਨਹੀਂ ਸੰਤ ਦੀ ਮੱਤ ਕਹਦੇ ਗਈ ਹੈ ਸੰਤ ਕੋਲ ਵੀ ਸੰਸਾਰੀਓ ਮੱਤ ਸੀ ਅੱਛਾ ਸ਼ਾਰ ਉਹ ਤਾਂ ਤੇਰੇ ਸੰਤਾਂ ਆਪਣੀ ਕਿਰਪਾ ਕਰੋ ਭਗਵੰਤ ਤੇਰੇ ਸੰਤ ਦਾ ਸ਼ਾਰ ਹੁੰਦੇ ਨੇ ਤੇਰੀ ਸ਼ਾਰ ਤੇਰੀ ਛਾਲ ਹੁੰਦੇ ਨੇ ਤੇਰੇ ਸੰਤ ਤੇ ਜਿਹਦੀ ਛਾਤੀ ਸੀਧਲ ਹੈ ਮਨ ਸੁਖੀ ਉਹ ਸੰਤ ਹੈ ਉਹ ਕੌਣ ਹੈ ਉਹ ਕੌਣ ਹੈ ਜਿਹਦੇ ਅੰਦਰ ਸ਼ਾਂਤੀ ਹੈ ਸੰਤ ਉਹੀ ਹੈ ਉਹ ਆਪਣੇ ਆਪ ਨੂੰ ਕਹਿ ਰਿਹਾ ਜਿਹੜੇ ਤੇਰੇ ਇਹਨੂੰ ਸੰਤ ਕਹਿੰਦੇ ਨੇ ਹੁਣ ਹੁਣ ਸੰਤ ਹੈ ਛਾਤੀ ਸੀਧਲ ਮਨ ਸੁਖੀ ਹੁਣ ਸੰਤ ਹੈ ਪਹਿਲਾਂ ਕਿਤੇ ਸੰਤ ਸੀ ਕਹਿੰਦਾ ਸੰਤ ਸੀ ਹੈ ਅੱਧਾ ਸੰਤ ਅੱਧਾ ਸੰਤ ਹੁਣ ਸ਼ਾਂਤ ਹੋਇਆ ਹੈ ਜਿਹੜੇ ਸੰਤ ਹੁੰਦੇ ਨੇ ਉਹ ਤੇਰੇ ਜਿਹੜਾ ਗੁਰ ਹੁੰਦਾ ਸੰਤੇ ਹੁੰਦਾ ਗੁਰਬਾਣੀ ਹੈ ਗੁਰਬਾਣੀ ਹੈ ਨਾ ਭਾਵ ਹੋਆ ਗੁਰ ਸੰਤ ਮਰਾਇਆ ਭਾਵ ਹੋਆ ਗੁਰ ਸੰਤ ਮਰਾਇਆ ਗੁਰ ਦਾ ਸੰਤ ਹੈ ਜਿਹੜਾ ਸੰਤ ਹੈ ਗਿਆਨਵਾਨ ਹੈ ਗਿਆਨ ਦੇਣ ਵਾਲਾ ਹੈ ਮਾਲਾ ਫੜਾਉਣ ਵਾਲਾ ਸੰਤ ਨਹੀਂ ਹੁੰਦਾ ਜਿਹਨੂੰ ਗਿਆਨ ਨਹੀਂ ਸੰਤ ਕਹਦਾ ਜਿਹਦੇ ਗਿਆਨ ਨਹੀਂ ਧਰਮ ਕਹਦਾ ਜਿੰਨੇ ਪਖੰਡ ਵਾਲਾ ਸਭ ਕੱਢ ਕੇ ਬਾਹਰ ਰੱਖਿਆ ਫਿਰ ਮੱਖਣ ਦੇ ਵਾਲ ਨੂੰ ਪਖੰਡ ਵਾਲ ਵਾਲ ਪਰ ਇਹਨਾਂ ਨੇ ਐਸਾ ਪ੍ਰਚਾਰ ਕੀਤਾ ਸਾਰੇ ਵਾਲ ਨੇ ਮੱਖਣ ਦਾ ਉੱਤੇ ਉੱਤੇ ਹੀ ਹੈ ਅੰਦਰ ਵਾਲੇ ਨੇ ਉੱਪਰ ਉੱਪਰ ਮੱਖਣ ਲਾਤਾ ਬਾਹਰ ਥੱਲੇ ਵਿੱਚ ਨੇ ਵਾਲ ਰਹਿ ਚਾਰ ਦਾਸ ਦੀ ਸੰਸ ਜਾ ਹੈ ਚਾਰ ਜਿਹੜਾ ਦਾਸ ਦੀ ਸੰਸ ਜਾ ਗਈ ਦੇਖੋ ਛਾਰ ਕੀ ਹੁੰਦਾ ਜਿਹੜੀ ਧੂੜ ਹੈ ਸੂਰਜ ਤੋਂ ਆਉਂਦੀ ਉਹ ਗਿਰਦੀ ਹੈ ਆਕਾਸ਼ ਦੇ ਤੇ ਆਕਾਸ਼ ਚਮਕਦਾ ਉਹ ਧੂੜ ਹਿਰਦੇ ਦੇ ਵਿੱਚ ਹੈ ਜਿਹੜੀ ਧੂੜ ਨਾਲ ਉਹ ਲਾਈਟ ਜਿਹੜਾ ਗਿਆਨ ਸੀ ਉਹ ਗਿਆਨ ਦੀ ਧੂੜੇ ਹੁੰਦੀ ਹੈ ਗਿਆਨ ਕੀ ਸੀ ਧੂੜ ਉਹਦੀ ਨਾਲ ਰੋਸ਼ਨੀ ਹੋ ਗਿਆ ਹਰਦਾ ਰੋਸ਼ਨ ਹੋ ਗਿਆ ਛਾਰ ਹੋ ਤੇਰੇ ਸੰਤ ਤੇਰੇ ਜਿਹੜੇ ਸੰਤ ਹੁੰਦੇ ਨੇ ਉਹ ਛਾਰੇ ਹੁੰਦੇ ਨੇ ਜੈ ਜਾ ਤੂੰ ਆ ਉਹਦੀ ਧੂੜ ਹੁੰਦੇ ਹੋਈ ਧੂੜ ਹੁੰਦੇ ਨੇ ਜੈ ਜਾ ਤੂੰ ਹੋਏ ਸੰਤ ਹੁੰਦੇ ਨੇ ਬੁੱਧ ਔਰ ਗਿਆਨ ਹੁੰਦੇ ਨੇ ਹੁੰਦੇ ਕੀ ਨੇ ਬੁੱਧ ਔਰ ਗਿਆਨ ਬੁੱਧ ਔਰ ਗਿਆਨ ਛਾਰੇ ਹੁੰਦੀ ਜਿਹੜੇ ਤਰਵਰ ਹੋਈ ਹੋਈ ਛਾਂ ਬਾਹ ਹੋਈ ਹੋਈ ਛਾਂ ਜੈ ਜਾ ਪਾਣੀ ਹੋਈ ਜੀ ਲਹਿਰ ਜੈ ਜਾ ਪਾਣੀ ਹੋਈ ਜੀ ਲਹਿਰ ਲਹਿਰ ਵੀ ਪਾਣੀ ਹੁੰਦਾ ਹਾਂ ਉਹ ਤੇ ਤੇਰੇ ਸੰਤਾਂ ਆਪਣੀ ਕਿਰਪਾ ਕਰੋ ਭਗਵੰਤਾ ਆਪਣੀ ਕਿਰਪਾ ਕਰੋ ਭਗਵੰਤਾ ਜਿਹੜੇ ਤੇਰੇ ਸੰਤ ਨੇ ਹੁਣ ਮੈਂ ਸੰਤ ਦੀ ਸੰਗਤ ਵਿੱਚ ਹਾਂ ਉਹ ਛਾਰੇ ਹੁੰਦੇ ਨੇ ਤੇਰੀ ਉਹ ਤੇਰੀ ਬਰਾਬਰੀ ਨਹੀਂ ਕਰਦੇ ਹੁੰਦੇ ਸ਼ਰੀਕੇ ਖੁਦਾ ਨਹੀਂ ਬਣਦੇ ਹੁੰਦੇ ਉਹ ਇਹ ਨਹੀਂ ਕਹਿੰਦੇ ਹੁੰਦੇ ਮੈਂ ਵਿਸ਼ਨੂੰ ਆ ਮੈਂ ਪਾਲਣਾ ਕਰਦਾ ਮੈਂ ਸ਼ਿਵ ਜੀ ਆ ਮੈਂ ਸੰਭਾਰ ਕਰਦਾ ਮੈਂ ਬ੍ਰਹਮਾ ਮੈਂ ਪੈਦਾ ਕਰਦਾ ਨਹੀਂ ਕਹਿੰਦੇ ਹੁੰਦੇ ਉਹ ਸ਼ਰੀਕ ਬਣ ਜਾਂਦੇ ਉੱਥੋਂ ਕੱਟੇ ਹੋਏ ਨੇ ਸਮਝ ਲੱਗੀ ਗੱਲ ਦੀ ਉਹਦਾ ਬਰਾਬਰ ਬਣਦਾ ਨਾ ਵੀ ਆ ਇੱਕ ਕੰਮ ਇਹ ਕਰਦਾ ਇੱਕ ਮੈਂ ਕਰਦਾ ਅਸੀਂ ਤਿੰਨੇ ਹੀ ਆ ਜੋ ਬੱਚਾ ਬਾਕੀ ਨਹੀਂ ਹੋਣਾ ਉਹ ਸਾਰਾ ਛੱਡ ਦਿੱਤਾ ਉਹ ਤੇਰੀ ਬਰਾਬਰੀ ਨਹੀਂ ਕਰਦੇ ਹੁੰਦੇ ਛਾੜ ਸਿਆਣ ਤੋਂ ਬਹੁਤ ਜਤਰਾਈ ਛਾੜ ਸਿਆਣ ਤੋਂ ਬਹੁਤ ਜਤਰਾਈ ਸਿਆਣ ਪਰ ਜਤਰਾਈ ਜਸ ਦਿੱਤੀ ਸੰਤਨ ਕੀ ਮਨ ਟੇਕ ਟਕਾਈ ਜਿੰਨਾ ਜਰ ਇਹ ਵੜ ਕਾਲੇ ਨੇ ਚਤਰਾਈਆ ਧਨ ਤੇ ਨੇ ਸਾਰੇ ਵੜ ਸੰਤਾਂ ਜੀ ਨੇ ਵੜ ਲੈ ਚਤਰਾਈਆ ਧਨ ਤੇ ਨੇ ਹੋਰ ਕਾਦੇ ਨੇ ਇਹ ਵੜ ਫਿਰ ਗੱਲ ਗੱਲ ਬਣਦਾ ਵੜ ਕੱਢੇ ਤੇ ਜਦੋਂ ਕਹਿੰਦਾ ਮਨ ਮੇਰਾ ਗਾਜ ਥਾਣੇ ਵਾਲੇ ਕੀ ਕਹਿੰਦੇ ਕਹਿੰਦੇ ਤੇ ਵੜ ਕਰ ਦੋ ਜਦ ਨਹੀਂ ਨਾ ਸਿੱਧਾ ਬੋਲਦਾ ਵਿੱਚੋਂ ਗੱਲ ਦਾ ਲੁਕ ਰੱਖਦਾ ਵੜ ਬੋਲਦਾ ਕਹਿੰਦੇ ਇਹਦਾ ਵੜ ਕੱਢੋ ਥੋੜੇ ਜਿਹੇ ਗੱਜ ਵਾਂਗੂ ਹਾਂ ਗੱਜ ਵਾਂਗੂ ਕਰਦਾ ਨਹੀਂ ਵੀ ਇਹ ਸੱਚ ਬੋਲੇ ਜੋ ਸੱਚ ਬੋਲਦਾ ਉਹ ਹੈ ਜਿਹੜਾ ਸੱਚ ਨੂੰ ਗਲ ਪਾਉਂਦਾ ਸੱਪਾ ਜਿਹੜਾ ਗੱਲ 'ਚ ਗਲ ਪਾਉਂਦਾ ਸੱਪਾ ਉਹਦੇ ਨੂੰ ਸੱਪ ਕਿਹਾ ਮਾਇਆ ਦਾ ਮਾਇਆ ਧਾਰੀ ਹੈ ਇੱਛਾ ਧਾਰੀ ਹੈ ਉਹ ਇੱਛਾ ਧਾਰੀ ਸੱਪਾ ਉਹ ਜਿਹੜਾ ਗਲ ਪਾਉਂਦਾ ਸੱਚ 'ਚ ਹਾਂ ਸਾਡੀ ਸਿਆਣਾ ਉਹ ਜਤਵਾਈ ਇਹ ਛੱਡਤੀ ਕਹਿੰਦੇ ਸੀਗੀ ਪਹਿਲਾਂ ਸਾਡੇ ਚ ਵੀ ਛੱਡਤੀ ਹੈ ਸੰਤਨ ਕੀ ਮਨ ਟੇਕਟ ਕਰ ਸੰਤਨ ਕੀ ਮਨ ਟੇਕਟ ਹਾਵੜੇ ਕੀ ਹੋਇਆ ਸੰਤਨ ਕੀ ਮਨ ਟੇਕਟ ਕਰੀ ਸੰਤਾਂ ਦੀ ਦੇਖ ਨਹੀਂ ਲਗਾਈ ਉਹ ਟੇਕ ਟਕਾਈ ਹੈ ਮਨ ਦੇ ਵਿੱਚ ਅਸੀਂ ਮਨ ਨੂੰ ਉਸ ਟੇਕ ਉਸ ਟੇਕ ਨਾਲ ਮਨ ਖੜਾ ਕੀਤਾ ਜਿਹੜੀ ਸੇ ਟੇਕ ਸੰਤ ਨੇ ਜਿਹੜਾ ਆਸਰਾ ਸੰਤ ਨੇ ਲਿਆ ਸੀ ਉਹੀ ਮਨ ਨੇ ਲਿਆ ਆਏਗਾ ਸੰਤ ਵਾਲੀ ਟੇਕ ਮਨ ਨੂੰ ਦਿੱਤੀ ਹੈ ਵੀ ਤੂੰ ਐ ਟੇਕ ਨਾ ਖੜ ਪਈ ਸੰਤ ਦੇ ਵੰਸ ਤੇ ਕੀ ਸੀ ਸਵਾਲ ਇਹ ਸੁਖਮਣੀ ਸਾਹਿਬ ਜੱਗੇ ਦੱਸਿਆ ਹੋਇਆ ਹੈ ਗੱਲ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਦੇਹੀ ਮੇਂ ਕਮ ਸੰਤ ਜਨਾ ਕੇ ਭਗਤ ਜਨਾ ਕੇ ਭਗਤ ਦਾ ਮਾਂ ਗੱਲ ਰਟ ਗਿਆ ਸੰਤ ਦਾ ਮਨ ਗੱਲ ਰਟ ਗਿਆ ਨਾਮ ਰਟ ਗਿਆ ਉਹੀ ਨਾਮ ਦੀ ਦੇਖ ਮਨ ਨੂੰ ਦਿੱਤੀ ਹੈ ਤਾਂ ਮਨ ਟਿਕਿਆ ਇਹ ਟੇਕ ਹੋਰ ਰੱਖਦਾ ਸੀ ਹੋਰ ਨਾ ਨਹੀਂ ਮਨ ਟਿਕਦਾ ਸੰਤ ਜਿਹੜੀ ਟੇਕ ਨਾ ਖੜਾ ਸੀ ਉਸੇ ਟੇਕਣਾ ਨਹੀਂ ਜੋੜਦਾ ਸੰਤ ਦੇ ਮਨ ਕਿਉਂ ਟਿਕਿਆ ਸੀ ਨਾਮ ਨਾਲ ਟਿਕਿਆ ਸੀ ਗਿਆਨ ਨਾਲ ਟਿਕਿਆ ਕੋਈ ਗੁਰਬਾਣੀ ਦਾ ਗਿਆਨ ਇਹਨੂੰ ਦਿੱਤਾ ਇਹ ਟਿਕਿਆ ਭਰਮ ਨੇ ਭੁੱਲ ਪਬਲ ਦੂਸੇ ਪਾਇਆ ਹੈ ਸੀ ਭਰਮ ਵਿੱਚ ਭੁੱਲਿਆ ਚੱਕ ਮਾਰਦਾ ਫਿਰਦਾ ਸੀ ਭਈਆ ਫਿਰਦਾ ਸੀ ਚਾਨਣ ਹੋ ਗਿਆ ਠੀਕ ਵੀ ਤੇਰੇ ਦਾ ਹੱਥ ਜੇ ਕੁਝ ਕਿਸੇ ਦੇ ਵੀ ਹੱਥ 'ਚ ਕੁਝ ਨਹੀਂ ਕੋਈ ਤੈਨੂੰ ਖਤਰਾ ਨਹੀਂ ਕੋਈ ਤੇਰਾ ਨੁਕਸਾਨ ਨਹੀਂ ਕਰ ਸਕਦਾ ਜੋ ਹੋਣਾ ਹੁਕਮ ਨਾ ਹੋਣਾ ਜਦ ਪੜਦਾ ਹੀ ਚੱਕਿਆ ਗਿਆ ਹੁਕਮ ਦਾ ਸਮਝ ਆ ਗਿਆ ਸੋ ਖਤਰਾ ਨਹੀਂ ਤੋਂ ਰਹਿ ਗਿਆ ਖਤਰਾ ਹੀ ਖਤਮ ਹੋ ਗਿਆ ਉਹ ਜਵਾਲਣ ਵਾਲਾ ਮਾਰਨ ਵਾਲਾ ਨਹੀਂ ਹੈ ਉਹ ਜਵਾਲਣ ਵਾਲਾ ਹੀ ਹੈ ਜਵਾਲਣ ਵਾਲੇ ਨੂੰ ਮਾਰਨ ਵਾਲਾ ਕਹੀ ਜਾਂਦਾ ਉਹ ਮਾਰਨ ਵਾਲਾ ਕਾਹਨੂੰ ਹੈ ਉਹਨਾਂ ਦੇ ਟਾਈਮ ਉਹ ਸਰੀਰ ਤਾਂ ਲਾਉਣਾ ਹੀ ਹੈ ਪਰੇ ਇਹ ਚੱਕੀ ਦਾ ਜੀਦੜਾ ਨੇ ਕੀ ਕਰਨਾ ਕਿੱਥੇ ਲੈ ਕੇ ਜਾਣਾ ਇਹਦਾ ਆਟਾ ਖਾ ਲਿਆ ਚੱਕੀ ਚ ਚਾਟੇ ਚੂਰ ਖਾਏ ਚੱਕੀ ਚੱਟ ਲੈ ਖਾ ਲੈ ਆਟਾ ਖਾ ਲੈ ਚੱਕੀ ਦਾ ਜੀਦੜਾ ਕੀ ਕਰਨਾ ਇਹ ਚੀਰੜਾ ਵੀ ਨਾਲ ਖਿੱਚ ਫਿਰਦਾ ਛਾਰ ਕੀ ਪੁੱਤਰੀ ਪਰਮ ਗਤੀ ਪਾਈ ਹਾਂ ਛਾਰ ਕੀ ਪੁੱਤਰੀ ਹੁਣ ਪੁੱਤਰੀ ਕਹਿੰਦੀ ਇਹ ਪਹਿਲਾਂ ਮਾਟੀ ਦਾ ਪੁੱਤਰਾ ਸੀ ਹੁਣ ਪੁੱਤਰੀ ਕਹਿੰਦਾ ਗੁਰੂ ਕੀ ਹੈ ਨਾ ਇਸੇ ਲਿਖਾ ਬੁੱਧੀ ਹੋ ਗਈ ਨਾ ਵਿਵੇਕ ਬੁੱਧੀ ਆ ਬਵੇ ਬੁੱਧੀ ਕੀ ਹੁੰਦੀ ਛਾਰ ਕੀ ਪੁੱਤਰੀ ਹੁੰਦੀ ਛਾਰ ਕੀ ਪੁੱਤਰੀ ਤਾਂ ਖਾਣ ਦੀ ਨਹੀਂ ਹੈ ਨਿਰਾਕਾਰੀ ਸਰੀਰ ਦੀ ਗੱਲ ਹੈ ਜਦੋਂ ਛਾੜ ਕੀ ਪੁੱਤਰੀ ਹੋ ਗਈ ਨਾ ਪਰਮ ਗਤੀ ਪਰ ਬਸ ਗਈ ਫੇਰ ਇਹਨੂੰ ਕੋਈ ਨਹੀਂ ਰੋਕ ਸਕਦਾ ਪਰਮ ਗਤੀ ਉਹਦੀ ਜਿਹਨੂੰ ਪਰਮ ਨਹੀਂ ਰੋਕ ਸਕਦਾ ਜਿਹਨੂੰ ਮਾਇਆ ਆਡੀ ਪਰਵਲ ਮਾਇਆ ਨਹੀਂ ਰੋਕ ਸਕਦੀ ਸਾਰੇ ਵਕਾਰ ਨਹੀਂ ਰੋਕ ਸਕਦੇ ਫਿਰ ਉਹਨੂੰ ਕੋਈ ਨਹੀਂ ਰੋਕ ਸਕਦਾ ਉਧਰ ਜਾਵੇ ਇਧਰ ਜਾਵੇ ਪਰ ਲੋਕ ਜਾਵੇ ਲੋਕ ਰਹੇ ਰੋਕ ਨਹੀਂ ਸਕਦਾ ਪਰਮ ਗਤੀ ਪਰ ਸਾਰਾ ਭਰਮ ਨਾਸ ਕਰ ਦੂ ਛਾਲ ਕੀ ਪੁੱਤਰੀ ਪਰਮ ਪਰਮ ਗਤੀ ਸਰੀਰ ਨੇ ਲਿਆ ਹੁੰਦੇ ਨਹੀਂ ਰਹੀ ਉਹਨੇ ਦੇਹ ਨਹੀਂ ਰਹੀ ਹੈ ਪਹਿਲਾਂ ਮਾਟੀ ਕੀ ਪੁੱਤਰੀ ਸੀ ਮਾਟੀ ਦਾ ਪੁੱਤਰਾ ਕਹਿੰਦੇ ਸੱਜਣ ਜਿਹੜਾ ਨਚਾਉਣ ਵਾਲਾ ਸੀ ਉਹ ਛਾਲ ਕੀ ਪੁੱਤਰੀ ਹੈ ਨਚਾਉਣ ਵਾਲਾ ਸੀ ਜਿਹੜਾ ਉਹ ਛਾਲ ਕੀ ਪੁੱਤਰੀ ਜਿਹਦੀ ਵਜ੍ਹਾ ਨਾਲ ਦਾਦਾ ਸੀ ਉਹ ਛਾਲ ਕੀ ਪੁੱਤਰੀ ਹੈ ਇਹ ਮਾਟੀ ਦਾ ਪਰ ਆਪਣੇ ਆਪ ਨੂੰ ਮਾਟੀ ਦਾ ਪੁੱਤਰਾ ਸਮਝਦਾ ਸੀ ਛਾਲ ਦੀ ਪੁੱਤਰੀ ਨੇ ਪਰਮਗਤ ਪਾਈ ਹੈ ਸਰੀਰ ਨੇ ਨਹੀਂ ਪਾਈ ਬੁੱਧੀ ਗਈ ਹੈ ਜੀਰ ਦੀ ਬੁੱਧੀ ਨੇ ਸਾਰੀ ਗੱਲ ਸਮਝ ਲਈ ਬੁੱਧੀ ਕੀ ਜੀਵ ਦੀ ਸਾਰੇ ਖੰਡ ਬ੍ਰਹਮਣ ਬੁੱਧੀ ਨੂੰ ਸਾਰੀ ਸਮਝ ਆ ਗਈ ਪਖੰਡਵਾਦ ਦੀ ਬੁੱਧੀ ਨੂੰ ਸਭ ਸਮਝ ਆ ਗਈ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦੀ ਬਹੁਤ ਥੱਲੇ ਖੜੇ ਨੇ ਬੁੱਧੀ ਨੂੰ ਸਾਰੇ ਦੁਨੀਆ ਦੇ ਧਰਮਾਂ ਦੀ ਪਤਾ ਆ ਗਈ ਵੀ ਕਿੰਨਾ ਪਾਣੀ ਚ ਬੁੱਧੀ ਨੂੰ ਰਿਸ਼ੀਆਂ ਮੁਨੀਆਂ ਨੇ ਪਤਾ ਲੱਗ ਗਿਆ ਕਿੰਨੇ ਪਾਣੀ ਜਿਹਨੇ ਵਿਦਵਾਨਾਂ ਦਾ ਪਤਾ ਲੱਗ ਗਿਆ ਕਿੰਨੇ ਪਾਣੀ ਜਿਹਨੇ ਕਿਉਂ ਇਹ ਕਹਿੰਦੇ ਨੇ ਕਿਉਂ ਨਹੀਂ ਇਹਨਾਂ ਨੂੰ ਸਮਝ ਆਉਂਦੀ ਸਾਰੀ ਗੱਲ ਦੀ ਸਮਝ ਆਉਂਦੀ ਉਹ ਅਵਸਥਾ ਨਹੀਂ ਕੀ ਹੈ ਅਵਸਥਾ ਨਹੀਂ ਹੋਈ ਹੈ ਨਾ ਸਾਰ ਕੀ ਪੁੱਤਰੀ ਪਰਮ ਗਤੀ ਪਾਈ ਨਾਨਕ ਜਾ ਕੋ ਸੰਤ ਸਾਰੇ ਪਾਈ ਕੀ ਨੇ ਨਾਨਕ ਜਾ ਕੋ ਸੰਤ ਸਾਰੇ ਪਰ ਸੰਤ ਜਿਹੜਾ ਹੈ ਨਾ ਸਹਾਈ ਹੋਵੇ ਜਿਹਦੇ ਪਹਿਲਾਂ ਅੰਦਰਲੇ ਸੰਤ ਦੀ ਸਹਾਇਤਾ ਨਾਲ ਇੱਥੇ ਤੱਕ ਪਹੁੰਚਿਆ ਅੰਦਰ ਨਾਲ ਜੁੜ ਕੇ ਸਿੱਧਾ ਕੱਲਾ ਨਹੀਂ ਪਹੁੰਚ ਸਕਦਾ ਆਤਮਾ ਕੱਲੀ ਆਪਣੇ ਲੈਵਲ ਤੇ ਨਹੀਂ ਸਕਦੀ ਨਾਨਕ ਜਾ ਕੋ ਸੰਤ ਜਿਹਨੂੰ ਬਾਹਰ ਕੋਈ ਸੰਤ ਦੀ ਸਹਾਇਤਾ ਮਿਲ ਗਈ ਬਾਹਰ ਸਹਾਇਤਾ ਮਿਲੀ ਹੈ ਨਾਲ ਨਾਲ ਨੂੰ ਕੋਈ ਬਾਣੀ ਮਿਲੀ ਹੈ ਜਿਹੜੀ ਬਾਣੀ ਮਿਲੀ ਹੈ ਸੰਤ ਦੀ ਸਹਾਇਤਾ ਉਹੀ ਹੈ ਹੁਣ ਸਾਡੇ ਕੋਲ ਸੰਤ ਦਾ ਹੀ ਬਾਣੀ ਹੈ